ਚਉਪਈ ਧੂਰੀ ਮਾਇਆ ਪ੍ਰਪਾਰਾ ਜਾ ਕਾ ਲਹੁ ਕਿਨੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦੋਹਿਰਾ ਮੂਹ ਕੂਚਰਾ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਚਉਪਈ ਕਹਾ ਬੁੱਧ ਪ੍ਰਭ ਤੁਛ ਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਕਹਾ ਲਗਾਏ ਕੀਟ ਬਖਾਨਾ ਹੈ ਮਹਿਮਾ ਤੋਰ ਤੁਹੀ ਪ੍ਰਭ ਜਾਣਾ ਹੈ ਪਿਤਾ ਜਨਮ ਜਿਮ ਪੂਤ ਨ ਪਾਵੈ ਕਾ ਤਵਨ ਕਾ ਭੇਦ ਬਤਾਵੈ ਤੁਮਰੀ ਪ੍ਰਭਾ ਤੁਮੈ ਬਨ ਆਈ ਔਰਨ ਤੇ ਨਹੀਂ ਜਾਤ ਬਤਾਈ ਤੁਮਰੀ ਕਿਰਿਆ ਤੁਮਹੀ ਪ੍ਰਭ ਜਾਨੋ ਊਚ ਨੀਚ ਕਸ ਸਕਤ ਬਖਾਨੋ ਸੇਸ ਨਾਗ ਸਿਰ ਸਾਸ ਬਨਾਈ ਦ્વੈ ਸਾਹੰਸ ਰਸ ਨਾਹ ਸੁਹਾਈ ਰਟ ਤਬ ਲਗੇ ਨਾਮ ਅਪਾਰਾ ਤੁਮਰੋ ਤਉ ਨਾ ਪਾਪ ਦਪਾਰਾ ਤੁਮਰੀ ਕਿਰਿਆ ਕਹਾ ਕੋ ਕਹੈ ਸਮਝਿਤ ਬਾਤ ਉਰਜ ਮਤ ਰਹੈ ਸੂਛਮ ਰੂਪ ਨ ਬਰਨਾ ਜਾਈ ਬਿਰਧ ਸਰੂਪ ਕਹੋ ਬਨਾਈ ਤੁਮਰੀ ਪ੍ਰੇਮ ਭਗਤ ਜਬ ਗਏ ਹਉ ਛੋਰ ਕਥਾ ਸਭ ਹੀ ਤਬ ਕਹਿਓ ਅਬ ਮੈਂ ਕਹੋ ਸੋ ਆਪਣੀ ਕਥਾ ਸੋਢੀ ਬੰਸੂਪ ਜਿਆ ਜਥਾ ਦੋਹਰਾ ਪ੍ਰਥਮ ਕਥਾ ਸੰਖੇਪ ਤੇ ਕਹੋ ਸੋ ਹਿਤ ਚਿਤ ਲਾਏ ਬਹੁਰ ਬਡੋ ਵਿਸਥਾਰ ਕਹਿ ਕਹਿਓ ਸਭੋ ਸੁਨਾਏ ਚਉਪਈ ਪ੍ਰਥਮ ਕਾਲ ਜਬ ਕਰਾ ਪਸਾਰਾ ਓੰਕਾਰ ਤੇ ਸ੍ਰਿਸ਼ਟੂ ਪਾਰਾ ਕਾਲ ਸੈਣ ਪ੍ਰਥਮੈ ਭੈ ਭੂਪਾ ਅਦ ਕਿਆ ਤੁਲ ਬਲ ਰੂਪ ਅਨੂਪਾ ਕਾਲ ਕੇ ਦੂਸਰ ਭੂ ਭਇਓ ਕਰੂਰ ਬਰਸ ਤੀਸਰ ਜਗ ਠਇਓ ਕਾਲ ਤੁਜ ਚਤੁਰਥ ਨਿਰਭਸੋ ਹੈ ਜਿਹੇ ਤੇ ਭਇਓ ਜਗਤ ਸਭ ਕੋ ਹੈ ਸਹਸ ਰਾਜ ਜਾ ਕੋ ਸੁਭ ਸੋਖ ਹੈ ਸਹਸ ਪਾਦ ਜਾ ਕੇ ਤਨ ਮੋਹ ਹੈ ਸੇਖ ਨਾਗ ਪਰ ਸੋਏ ਬੋ ਕਰੈ ਜਗ ਤੇ ਸੇਖ ਸਾਇ ਉਚਰੈ ਏਕ ਸ਼੍ਰਵਣ ਤੇ ਮਹਿਲ ਨਿਕਾਰਾ ਤਾਤੇ ਮਦ ਕੀਟ ਤਨ ਧਾਰਾ ਦੁਤੀ ਕਾਣ ਤੇ ਮਹਿਲ ਨਿਕਾਰੀ ਤਾਤੇ ਭਈ ਸ੍ਰਿਸ਼ਟ ਇਹ ਸਾਰੀ ਤਿਨ ਕੋ ਕਾਲ ਬਹੁਰ ਬਦ ਕਰਾ ਤਿਨ ਕੋ ਮੇਧ ਸਮੁਦ ਮੋ ਪਰਾ ਚਿਕਨ ਤਾਸ ਜਲ ਪਰ ਤਿਰ ਰਹੀ ਮੇਧਾ ਨਾਮ ਤਵਹਿ ਤੇ ਕਹੀ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ ਨਾਮ ਅਸੁਰ ਤਿਨ ਕੋ ਸਭ ਧਰੀ ਬਹੁ ਵਿਥਾਰ ਕਲ ਲਗੈ ਬਖਾਨੀਅਤ ਗ੍ਰੰਥ ਬਢਣ ਤੇ ਅਤ ਡਰ ਮਾਨੀਅਤ ਤਿਨ ਤੇ ਹੋਤ ਬਹੁਤ ਨਿਰਪਿਆਏ ਦਛ ਪ੍ਰਜਾਪਤਿ ਜਿਨ ਉਪਜਾਏ ਦਸ ਹੰਸਰ ਤੇ ਗ੍ਰਹਿ ਪਈ ਕੰਨਿਆ ਜਿਹ ਸਮਾਨ ਕਰ ਲਗੈ ਨਾਨਿਆ ਕਾਲ ਕ੍ਰਿਆ ਐਸੀ ਤਹਿ ਭਈ ਤੇ ਸਭ ਵਿਆਹ ਨਰੇ ਸੰਦਈ ਦੋਰਾ ਬਨਤਾ ਕਦਰੂ ਦਿਤ ਅਦਿਤ ਇਹ ਰਿਖ ਬਰੀ ਬਨਾਏ ਨਾਗ ਨਾਗ ਰਿਪ ਦੇਵ ਸਭ ਦਈਤ ਲਏ ਉਪਜਾਏ ਚਉਪਈ ਤਾਤੇ ਸੂਰਜ ਰੂਪ ਕੋ ਤਰਾ ਜਾਤੇ ਬੰਸ ਪ੍ਰਚੁਰ ਰਵ ਕਰਾ ਜੋ ਤਿਨ ਕੇ ਕਹਿ ਨਾਮ ਸੁਣਾਉ ਕਥਾ ਬੜਨ ਤੇ ਅਦਕ ਡਰਾਉ ਤਿਨ ਕੇ ਬੰਸ ਵਿਗੈ ਰਗ ਭਇਓ ਰਗ ਬੰਸ ਹੈ ਜੇ ਜੱਗੈ ਚੱਲਿਓ ਤਾਤੇ ਪੁੱਤਰ ਹੋਤ ਪਇਓ ਅਜ ਬਰ ਮਹਾਰਥੀ ਅਰ ਮਹਾ ਧਨੁਰ ਤਰ ਜਬ ਤਿਨ ਪੇਸ ਜੋ ਕੋ ਰਇਓ ਰਾਜਪਾਟ ਦਸਰਤ ਕੋ ਦਇਓ ਹੋਤ ਪਇਓ ਵਹਿ ਮਹਾ ਧਨੁਰ ਤਰ ਤੀਨ ਤ੍ਰਿਆਨ ਬਰਾਜੇ ਰੋਚਿਕਾਰ ਪ੍ਰਿਥਮ ਜਯੋ ਤੇ ਰਾਮ ਕੁਮਾਰਾ ਭਰਤ ਲਛਮਨ ਸਤਰ ਵਿਦਾਰਾ ਬਹੁਤ ਕਾਲ ਦਿਨ ਰਾਜ ਕੁਮਾਇਓ ਕਾਲ ਪਾਇ ਸੁਰਪੁਰ ਸਿਧਾਇਓ ਸੀਰ ਸੁਤ ਬੌਰ ਭੈ ਦੁਇ ਰਾਜਾ ਰਾਜ ਪਾਟ ਉਨਹੀ ਕੋ ਛਾਜਾ ਮਦਰ ਦੇਸੇ ਸਵਰਜ ਬਰੀ ਜਬ ਪਾਂਦ ਪਾਂਦ ਕੇ ਜਗ ਕੀਏ ਤਵ ਤਹੀ ਤਿਨੈ ਬਾਂਦੇ ਦੁਇ ਪੁਰਵਾ ਏਕ ਸੂਰ ਦੁਤੀ ਲਹੁਰਵਾ ਅਧਿਕ ਬੁਰੀ ਤੇ ਦੋ ਬਿਰਾਜੀ ਲੰਕ ਅਮਰਾਵਤਿ ਲਾਜੀ ਬਹੁਤ ਕਾਲ ਤੇ ਰਾਜ ਕੋ ਮਾਇਓ ਜਾਲ ਕਾਲ ਤੇ ਅੰਤ ਫਸਾਇਓ ਤਿੰਨ ਤੇ ਪੁੱਤਰ ਪੌਤਰ ਜੇ ਵੇ ਰਾਜ ਕਰਤ ਇਹ ਜਗ ਕੋ ਭੈ ਕਹਾਂ ਲਗੇ ਤੇ ਬਰਨ ਸੁਨਾਉ ਤਿੰਨ ਕੇ ਨਾਮ ਨਾ ਸੰਖਿਆ ਪਾਉ ਹੋ ਚਹੂ ਜੁਗ ਮੈਂ ਜੇ ਆਏ ਤਿੰਨ ਕੇ ਨਾਮ ਨਾ ਜਾਤ ਗਨਾਏ ਜੋ ਤੋ ਕਿਰਪਾ ਬਲ ਪਾਉ ਨਾਮ ਜਥਾ ਮਦ ਭਾਗ ਸੁਨਾਉ ਕਾਲ ਕੇ ਤਰ ਕਾਲ ਰਾਏ ਭਨ ਜਿੰਤੇ ਭੈ ਪੁੱਤਰ ਘਰ ਅਨਗਣ ਕਾਲ ਕੇਤ ਭਇਓ ਬਲੀ ਅਪਾਰਾ ਕਾਲ ਰਾਏ ਜਿਨ ਨਗਰ ਨਿਕਾਰਾ ਪਾਸ਼ ਲੋੜ ਦੇਸ ਤੇ ਗਏ ਤਹੀ ਭੂਪ ਜਾ ਵਿਆਹਤ ਭੈ ਤੇ ਤੇ ਪੁੱਤਰ ਭਇਓ ਜੋ ਤਾਮਾ ਸੋਢੀ ਰਾਏ ਧਰਾ ਤੇ ਨਾਮਾ ਬੰਸ ਸਨੌੜ ਤਾ ਦਿਨ ਤੇ ਥੀਆ ਪਰਮ ਪਵਿੱਤਰ ਪੁਰਖ ਜੂ ਕੀਆ ਤਾ ਤੇ ਪੁੱਤਰ ਪੌਤਰ ਹੋਏ ਆਏ ਤੇ ਸੋਢੀ ਸਭ ਜਗਤ ਕਹਾਏ ਜਗ ਮੈਂ ਅਦਿਕ ਸੋ ਭੈ ਪ੍ਰਸਿੱਧਾ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ਰਾਜ ਕਰਤ ਪੈ ਵਿਵਿਧ ਪ੍ਰਕਾਰਾ ਦੇਸ ਦੇਸ ਕੇ ਜੀਤ ਨਿਰਪਾਰਾ ਜਹਾਂ ਤਹਾਂ ਤੇ ਧਰਮ ਚਲਾਇਓ ਅਤਰ ਪਤਰ ਕਹਾ ਸੀਸ ਟੁਰਾਇਓ ਰਾਜ ਸੂਬੋ ਬਾਰਨ ਕੀਏ ਜੀਤ ਜੀਤ ਦੇ ਸੇਸਵਰ ਲੀਏ ਬਾਜ ਮੇਹ ਬੋ ਬਾਰਨ ਕਰੇ ਸਗਲ ਕਲੂਖ ਨਿਜ ਕੁਲ ਕੇ ਹਰੇ ਬੌਰ ਬੰਸ ਮੈਂ ਪੜੋ ਵਿਖਾਦਾ ਮੇਟ ਨ ਸਕਾ ਕੋ ਤੇ ਸਾਧਾ ਬਿਜਰੇ ਵੀਰ ਬਨੈਤ ਅਖੰਡਲ ਗਹਿ ਗਏ ਚਲੇ ਫਿਰ ਨਰਾਣ ਮੰਡਲ ਤਾਨ ਅਰਪੂ ਪੁਰਾਤਨ ਬਹਿਰਾ ਜਿਨ ਕਾ ਮੂਆ ਕਰਤ ਜਗ ਘੇਰਾ ਮੋਹ ਬਾਦ ਅਹੰਕਾਰ ਪਸਾਰਾ ਕਾਮ ਕ੍ਰੋਧ ਜੀਤਾ ਜਗ ਸਾਰਾ ਦੋਹਰਾ ਤਨ ਤਨ ਤਨ ਕੋ ਭਾਖੀਐ ਜਾ ਕਾ ਜਗਤ ਗੁਲਾਮ ਸਭ ਨਿਰਖ ਦਿਆ ਕੋ ਫਿਰੈ ਸਭ ਚਲ ਕਰਤ ਸਲਾਮ ਚਉਪਈ ਕਾਲ ਨਾ ਕੋ ਕਰਮ ਸੁਮਾਰਾ ਬੈਰ ਬਾਤ ਅਹੰਕਾਰ ਪਸਾਰਾ ਲੋਭ ਮੂਲ ਇਹ ਜਗ ਕੋ ਹੁਆ ਜਾ ਸੋ ਚਾਹਤ ਸਭੈ ਕੋ ਮੂਆ ਇਤ ਸ੍ਰੀ ਵਿਚਿਤ੍ਰ ਗ੍ਰੰਥੇ ਸੁਭ ਬੰਸ ਵਰਣਨੰ ਦੁਤੀਆ ਧਿਆਏ ਅਪਜੂ